ਪੌੜੀ ਜਿਨਿਆ ਜਾਣੋ ਦ੍ਰਿੜ ਸਹੀ ਬਿਨਸ ਜਾਤ ਇਹ ਹੇਤ ਜਿਨਿਆ ਜਾਣੋ ਦ੍ਰਿੜ ਸਹੀ ਛੜ ਕਰਕੇ ਇਹ ਗੱਲ ਨੂੰ ਬਿਲਕੁਲ ਪੱਕਾ ਤੁਸੀਂ ਮੰਨ ਲਓ ਜਾਣ ਲਓ ਆ ਜਿਹੜਾ ਹੇਤ ਹੈ ਨਾ ਦੁਨੀਆ ਦਾ ਤੁਹਾਡੇ ਅੰਦਰ ਇਹ ਰਹਿਣ ਵਾਲਾ ਨਹੀਂ ਹੈ ਬਿਨਸ ਜਾਤ ਇਹ ਹੇਤ ਇਹ ਬਿਨਸ ਜਾਂਦਾ ਇਹ ਗਿਆਨ ਨਾਲ ਵੀ ਬਿਨਸ ਜਾਂਦਾ ਨਹੀਂ ਤਾਂ ਬਾਅਦ ਬਿਨਸ ਜਾਂਦਾ ਬਹੁਤ ਵਿਚਨਾ ਦਾ ਹੈ ਰਹਿਣ ਵਾਲੀ ਚੀਜ਼ ਤਾਂ ਹੈ ਨਹੀਂ ਇਹ ਕੋਈ ਜਿਹੜਾ ਫੜ ਲੱਗਿਆ ਹੈ ਦਰਖਤ ਨੂੰ ਇੱਕ ਵਾਰ ਤਾਂ ਨਹੀਂ ਟੁੱਟਣਾ ਚਾਹੇ ਕੱਚਾ ਟੁੱਟੇ ਹੋ ਚਾਹੇ ਪੱਕਾ ਰਹਿਣ ਦਾ ਹੈ ਨਹੀਂ ਫੜ ਲੱਗਿਆ ਆਪਣੇ ਆਪ ਛੱਡੇ ਜਿਹੜਾ ਆਪਾਂ ਕੇ ਉਹ ਗੱਲ ਹੋਰ ਆ ਜਿਹਨੂੰ ਕੋਈ ਕੱਚਾ ਤੋੜਿਆ ਜਾਵੇਗਾ ਹੋਰ ਇਹ ਹੇਤ ਬਿਨ ਸਜਾਣਾ ਇਹ ਸਰੀਰ ਨਾਲ ਜਿਹੜਾ ਅਸੀਂ ਲਾ ਲਿਆ ਨਾ ਹੇਤ ਇਹਦਾ ਨਾਸ ਕਰਨਾ ਹੀ ਪੈਣਾ ਨਹੀਂ ਸਰੀਰ ਨੇ ਜਿਹੜਾ ਉਹ ਬੰਦ ਸੀ ਬਹੁਤ ਜਿਆ ਸਿਆਣਾ ਹੋ ਜਾਂਦਾ ਫਿਰ ਉਹ ਹੀ ਕਹਿੰਦਾ ਵੀ ਹੁਣ ਤੂੰ ਰਹਿਣ ਦੇ ਵੀ ਸਰੀਰ ਨੂੰ ਮੈਨੂੰ ਦੱਸ ਦੋ ਛੁੱਟੀ ਕਰ ਲਓ ਔਖਾ ਸਰੀਰ ਤੋਂ ਔਖਾ ਹੋ ਜਾਂਦਾ ਬਿਮਾਰ ਔਖੇ ਹੋ ਜਾਂਦਾ ਜੇ ਸਰੀਰ ਦੇ ਦੁੱਖਾਂ ਤੋਂ ਔਖਾ ਹੋ ਜਾਂਦਾ ਆਖਰੇ ਹੈ ਤੇ ਬਿਲਸੇ ਜਾਂਦਾ ਇਹ ਰਹਿਣ ਵਾਲੀ ਚੀਜ਼ ਨਹੀਂ ਹੈ ਇਹ ਤਾਂ ਹਮੇਸ਼ਾ ਗਣਤੀ ਗਣੋ ਨਾ ਗਣ ਸਕੂੰ ਊਠ ਸੁਧਾਰੇ ਕੇਤ ਜੇ ਮੈਂ ਗਣਤੀ ਕਰਨ ਲੱਗਾ ਮੁਸ਼ਕਲ ਗੱਲ ਦਾ ਮੈਂ ਦੱਸਦਾ ਕਿੰਨੇ ਨੇ ਜਿਹੜੇ ਸਰੀਰ ਨਾਲ ਹੇਤ ਕਰਦੇ ਕਰਦੇ ਮਰ ਗਏ ਉਹਨਾਂ ਦੀ ਗਣਤੀ ਮੈਂ ਦੱਸ ਨਹੀਂ ਸਕਦਾ ਜੋ ਬੇਗੋਂ ਸੋ ਬਿਨਸ ਕਾਸੋ ਕਰੀਏ ਸੰਗ ਜੋ ਬੇਗੋਂ ਜੇ ਮੈਂ ਨਿਗਾਹ ਮਾਰਨਾ ਜੇ ਨਿਗਾਹ ਮਾਰ ਕੇ ਦੇਖੀਏ ਲੰਮੀ ਨਜ਼ਰ ਨਿਹਾਲੀਏ ਜੇ ਦੇ ਲੰਮੀ ਨਜ਼ਰ ਨਿਹਾਲੀਏ ਸੋ ਬਿਨਸ ਤੋ ਸਾਰਾ ਕੁਝ ਬਿਨਸ ਆ ਹੈ ਤੇ ਕੁਝ ਵੀ ਰਹਿਣਾ ਨਹੀਂ ਇਸ ਸੰਸਾਰ ਸੰਸਾਰ ਦਾ ਕੋਈ ਚੀਜ਼ ਰਹਿਣ ਵਾਲੀ ਨਹੀਂ ਜੋ ਅੱਖਾਂ ਨੂੰ ਦਿੰਦਾ ਸਭ ਕੁਝ ਇਹਨਾਂ ਨਾਲ ਹੁੰਦਾ ਔਰ ਉਹੀ ਚੀਜ਼ ਸਾਡੇ ਵਾਸਤੇ ਉਹਦੀ ਹੋਦ ਹੈ ਜੋ ਸਾਡੀ ਅੱਖਾਂ ਨੂੰ ਦਿੰਦੀ ਹੈ ਜੋ ਦੀਨਿਆ ਨਹੀਂ ਉਹਦੀ ਹੋਦ ਨਹੀਂ ਹੈ ਔਰ ਜੋ ਦੀਦਾ ਹੈ ਉਹ ਸਾਰਾ ਨਾ ਹੁੰਦਾ ਸਾਸੂ ਕਰੀਏ ਸੰਗ ਤੇ ਸੰਗ ਵੀ ਦਾ ਕਰੀਏ ਜਿਹੜੀ ਚੀਜ਼ ਦਾ ਸੰਗ ਕਰੀਏ ਜੋ ਅੱਖਾਂ ਨਾਲ ਦੀਦਾ ਸਾਨੂੰ ਉਹਦਾ ਸਾਰਾ ਬਿੰਦਨ ਆ ਰਿਹਾ ਤੇ ਸਾਡੀ ਪਕੜ ਜਾਏ ਚਲੋ ਅੱਖਾਂ ਨੂੰ ਨਹੀਂ ਵੀ ਨੀਂਦਾ ਉਹ ਵੀ ਮਿਲ ਜਾਂਦਾ ਸਾਨੂੰ ਕਿਹੜੀ ਚੀਜ਼ ਨਜ਼ਰੀਏ ਫਿਰ ਕਾਜ਼ੇ ਕਰੀਏ ਸਾਨੂੰ ਜਾਣੋ ਆ ਵਿਧੀ ਸਹੀ ਜਾਣੋ ਆ ਵਿਧੀ ਸਹੀ ਚਿੱਤ ਝੂਠੋ ਮਾਇਆ ਰੰਗ ਇਸ ਕਰਕੇ ਇਸ ਵਿਧੀ ਨਾਲ ਇਸ ਤਰੀਕੇ ਨਾਲ ਤੁਸੀਂ ਇਹ ਜਾਣ ਲਓ ਝੂਠੋ ਮਾਇਆ ਰੰਗ ਇਹ ਸਹੀ ਗੱਲ ਹੈ ਕਿ ਮਾਇਆ ਦਾ ਰੰਗ ਸਾਰਾ ਝੂਠਾ ਜੋ ਅਸੀਂ ਮਾਇਆ ਦੇਖ ਰਹੇ ਹਾਂ ਇਹਦੇ ਤੇ ਪ੍ਰਭਾਵ ਹੋਣ ਦੀ ਲੋੜ ਨਹੀਂ ਜ਼ਿਆਦਾ ਇਹਦੇ ਨਾਲ ਬਹੁਤਾ ਚਿੱਤ ਲਾਉਣ ਦੀ ਲੋੜ ਨਹੀਂ ਸਭ ਝੂਠਾ ਝੂਠ ਰਹਿਣ ਵਾਲੀ ਚੀਜ਼ ਨਹੀਂ ਝੂਠ ਨਾਲ ਸੰਬੰਧ ਇਸ ਕਰਕੇ ਸੱਚ ਸਾਡੀ ਪਕੜ ਸੰਸਾਰ ਤੇ ਸੱਚ ਹੈ ਪਰ ਸਾਡੀ ਪਕੜ ਜਿਹੜੀ ਗੈਰ ਗਿਆਨ ਦੇ ਨਹੀਂ ਪਕੜ ਚਾਹੀਦੀ ਹੈ ਨਹੀਂ ਜੋ ਰਹਿਣ ਵਾਲੀ ਚੀਜ਼ ਆ ਸਾਡੀ ਪਕੜ 'ਚ ਨਹੀਂ ਗਿਆ ਇੰਦਰਾਂ ਦੀ ਪਕੜ 'ਚ ਨਹੀਂ ਜੋ ਗਿਆਨ ਇੰਦਰਾਂ ਦੀ ਪਕੜ 'ਚ ਉਹ ਰਹਿਣ ਵਾਲੀ ਹੈ ਹੁਣ ਗਿਆਨ ਇੰਦਰਾਂ ਦੀ ਪਕੜ ਦੇ ਵਿੱਚ ਜੋ ਹੈ ਉਹ ਤਾਂ ਮਾਇਆ ਜੋ ਸੱਚ ਹੈ ਉਹ ਕੌਣ ਕੀ ਹੈ ਸੱਚ ਤਾਂ ਤੂੰ ਆਪ ਹੈ ਜਿਹੜਾ ਅੱਖਾਂ ਨਹੀਂ ਦੇਖ ਰਿਹਾ ਤੂੰ ਆਪ ਹੈ ਸੱਚ ਜਾਣਾ ਉਹਨੂੰ ਆ ਜਿਹੜਾ ਦੇਖ ਰਿਹਾ ਜਾਣਾ ਉਹਨੂੰ ਆ ਜਿਹੜਾ ਸੁਣ ਰਿਹਾ ਜਾਣਾ ਉਹਨੂੰ ਆ ਜਿਹੜਾ ਬੋਲ ਰਿਹਾ ਆਪਣੇ ਆਪ ਨੂੰ ਜਾਣਣਾ ਤੂੰ ਸਤ ਸਰੂਪ ਹੈ ਤੂੰ ਆਪਣੇ ਆਪ ਨਾਲ ਜੁੜਨਾ ਜੁੜਦਾ ਤੂੰ ਮਾਇਆ ਨਾਲ ਕੀ ਰੋੜ ਹੈ ਤੈਨੂੰ ਜੁੜਦੀ ਆਪਣੇ ਆਪ ਨਾਲ ਜੁੜ ਤੂੰ ਆਪ ਸਤ ਸਰੂਪ ਹੈ ਤੈਂ ਨਾ ਮਰਨਾ ਨਾ ਕਦੇ ਤੂੰ ਮਰੇ ਤੂੰ ਬਾਰ-ਬਾਰ ਜਨਮ ਕਿਉਂ ਲੈਣਾ ਤੇਰੇ ਜਿਹੜਾ ਭਰਮ ਦੂਰ ਨਹੀਂ ਹੋਇਆ ਜੇ ਤਾਂ ਤੇਰਾ ਭਰਮ ਦੂਰ ਹੋ ਗਿਆ ਇਹ ਹੋ ਜੇ ਦਾ ਨਾਸ ਕਰ ਆਪਣੇ ਦਾ ਗੁਰ ਪ੍ਰਸਾਦ ਭਰਮ ਦਾ ਨਾਸ ਇਹ ਗਿਆਨ ਦੇ ਨਾਲ ਭਰਮ ਦਾ ਨਾਸ ਹੋਣਾ ਜਿਹੜਾ ਗਿਆਨ ਹੈ ਨਾ ਜਦ ਬੁੱਧੀ 'ਚ ਪੂਰਾ ਗਿਆਨ ਹੋ ਗਿਆ ਤਾਂ ਤੈਨੂੰ ਆਤਮ ਦਰਸ਼ਨ ਹੋ ਜਾਣਾ ਬਸ ਉਹ ਬੁੱਧੀ ਆ ਰਾਜ ਵਾਲੀ ਬੁੱਧੀ ਦਾ ਫਰਕ ਦਾ ਪਤਾ ਲੱਗ ਜਾਣਾ ਤੈਨੂੰ ਜਿਹੜੀ ਅੱਜ ਬੁੱਧੀ ਯਾਰ ਉਹ ਬੁੱਧੀ ਇਹ ਦੋਹਾਂ ਦੇ ਫਰਕ ਦਾ ਪਤਾ ਲੱਗ ਗਿਆ ਉਹੀ ਦਰਸ਼ਨ ਨਾਲ ਹੋ ਕੀ ਹੈ ਪਹਿਲੀ ਜਿਹੜੀ ਥੋੜੀ ਦੀ ਅਦਾ ਵੀ ਪਤਾ ਹੁਣ ਵਾਲੀ ਜ਼ਿਆਦਾ ਦਾ ਵੀ ਪਤਾ ਹੁਣ ਵਾਲੀ ਜਿਹੜੀ ਹੈ ਜ਼ਿਆਦਾ ਵਾਲੀ ਇਹਦਾ ਉਹਦਾ ਫਰਕ ਹੈ ਜਿਹੜਾ ਇਹ ਤਾਂ ਦਰਸ਼ਨ ਨਾਲ ਉਹਦਾ ਉਹ ਦਰਸ਼ਨ ਕੀ ਹੈ ਆਪਣੀ ਉਹ ਸਮਝ ਆਈ ਹੈ ਮੇਰੀ ਮਤ ਥੋੜੀ ਨਾਲ ਕੀ ਆਪਣੀ ਨੂੰ ਸਮਝ ਆਈ ਹੈ ਹੁਣ ਤੇਰੀ ਮੱਤ ਹੈ ਮੇਰੇ ਕੋਲ ਫਿਰ ਮੇਰੀ ਮੱਤ ਸੀ ਉਹ ਥੋੜੀ ਜੀ ਹੁਣ ਜ਼ਿਆਦਾ ਜ਼ਿਆਦਾ ਵਾਲੀ ਤੇਰੀ ਹੈ ਜ਼ਿਆਦਾ ਵਾਲੀ ਤੇਰੀ ਹੈ ਅਸਲ ਦੇ ਵਿੱਚ ਤੇਰੀ ਹੈ ਤੇਰੀ ਮੱਤ ਨੇ ਮੇਰਾ ਗਿਆਨ ਮੈਨੂੰ ਕਰਾਇਆ ਤੇਰੀ ਮੱਤ ਨੇ ਮੈਨੂੰ ਆਪਣਾ ਆਪਾ ਦਿਖਾਇਆ ਹੈ ਤੇਰੀ ਰੋਸ਼ਨੀ ਜਦ ਮਿਲੀ ਹੈ ਉਹ ਇੰਜਨ ਪਾਇਆ ਮੈਂ ਅੱਖ ਮੇਰੀ ਤਾਂ ਮੈਨੂੰ ਆਤਮ ਦਰਸ਼ਨ ਹੋਇਆ ਉਹ ਜਿਹੜਾ ਤਾਂ ਆਤਮ ਗਿਆਨ ਦਿੱਤਾ ਹੈ ਵਿਵੇਕ ਬੁੱਧੀ ਵਾਲਾ ਉਹਦਾ ਵਿਵੇਕ ਦਾ ਸਰਮਾ ਪਾਇਆ ਹੈ ਨਾ ਉਹਦੇ ਨਾਲ ਜਿਹੜਾ ਸੀ ਨਾ ਭਰਮ ਦੇ ਪਰਦੇ ਉਹ ਖੁੱਲੇ ਨੇ ਅੱਖ ਦਾ ਜਾਲਾ ਸੀ ਜਿਹੜਾ ਅੱਖਾਂ ਨੂੰ ਕੀ ਲੱਗਿਆ ਸੀ ਸੂਤਕ ਸੂਤਕ ਲੈ ਗਿਆ ਪਹਿਲਾਂ ਹੀ ਹੈ ਗੁਰਮਤਿ ਗਿਆਨ ਨਾਲ ਸੂਤਕ ਤਾਂ ਲੈ ਗਿਆ ਸੂਤ ਕਿਤਾ ਲੈ ਗਿਆ ਗੁਰਮਤਿ ਦੀ ਸੋਝੀ ਨਾਲ ਆਪ ਸਮਝ ਗਈ ਪਰ ਫੇਰ ਬਵੇਕ ਦਾ ਸਰਮਾ ਪਾਇਆ ਤਾਂ ਉਹ ਅੰਦਰੋਂ ਜਿਹੜਾ ਬੜਿਆ ਸਿੱਧਾ ਆ ਗਿਆ ਉਹਦੇ ਨਾਲ ਵਰਤੂ ਅਸਲ ਤਾਂ ਜਾਲਾ ਉਹਦੇ ਨਾਲ ਕੱਟ ਹੋਇਆ ਮੋਟਾ ਮੋਟਾ ਇਹ ਕੱਟਿਆ ਜਾਣਤ ਸੋਈ ਸੰਤ ਸੋਏ ਭ੍ਰਮ ਤੇ ਕੀਚਤ ਭਿੰਨ ਜਾਣਤ ਸੋਈ ਸੰਤ ਸੋਏ ਭ੍ਰਮ ਤੇ ਕੀਚਤ ਭਿੰਨ ਜਿਹੜਾ ਭਰਮ ਤੋਂ ਅਲੱਗ ਕਰ ਦਵੇ ਤੁਹਾਨੂੰ ਦੂਰ ਕਰ ਦਵੇ ਐ ਮੰਨ ਲਓ ਤੁਸੀਂ ਚਲੋ ਉਹ ਸੰਤ ਕੋਈ ਜਾਣਦਾ ਹੈ ਉਹ ਆਤਮਦਰਸ਼ੀ ਹੈ ਜਾਣ ਤੋਂ ਸੋਈ ਸੰਤ ਸੋਏ ਜਿਹੜਾ ਉਹਦੀ ਸੋਭਾ ਨੂੰ ਜਾਣਦਾ ਹੈ ਹੁਕਮ ਨੂੰ ਜਾਣਦਾ ਭਰਮ ਤੇ ਕੀਚਤ ਭਿੰਨ ਭਰਮ ਦਾ ਤੇ ਵਿਕਾਸ ਭਰਮ ਦਾ ਨਾਸ ਕਰੇ ਨਹੀਂ ਤਾਂ ਮਾਈ ਮੁੰਡੋ ਤੇ ਗੁਰੂ ਕੀ ਜਿਆਦਾ ਭਰਮ ਭਰਮ ਤੇ ਕਿਤੇ ਪਰ ਭਰਮ ਦਾ ਦੂਰ ਕਰੇ ਐਸਾ ਗਿਆਨ ਹੋਵੇ ਭਰਮ ਦੂਰ ਕਰਨ ਵਾਲਾ ਪਰ ਜਪਾਇਆ ਗੁਰੂ ਨੇ ਉਹ ਗਿਆਨ ਗੁਰੂ ਦਾ ਹੁੰਦਾ ਉਹ ਉਹ ਗਿਆਨ ਜਿਹੜਾ ਭਰਮ ਤੋਂ ਦੂਰ ਕਰਦਾ ਗਿਆਨ ਗੁਰੂ ਹੁੰਦਾ ਬੋਲਣ ਵਾਲਾ ਨਹੀਂ ਗੁਰੂ ਹੁੰਦਾ ਉਧਰ ਬੋਲਣ ਵਾਲਾ ਗੁਰੂ ਹੈ ਉਹਦੇ ਕੋ ਗਿਆਨ ਨਹੀਂ ਹੁੰਦਾ ਜਿਹਦੇ ਕੋ ਗਿਆਨ ਦਾਦਾ ਉਹ ਸੇਵਕ ਹੁੰਦਾ ਗੁਰੂ ਨਹੀਂ ਹੁੰਦਾ ਗਿਆਨ ਗੁਰੂ ਹੁੰਦਾ ਜਿਹਦੇ ਕੋ ਗਿਆਨ ਦੀ ਉਹ ਆਪ ਗੁਰੂ ਹੁੰਦਾ ਗਿਆਨ ਉਹਦੇ ਕੋ ਫੋਟਾ ਹੁੰਦਾ ਆਪ ਬਲੈਕ ਮੈਂ ਲੈ ਸਾਈਂ ਕਹਿੰਦਾ ਭਾਈ ਮੁੰਡੋ ਤੇ ਗੁਰੂ ਕੀ ਜਾਦੇ ਪਰ ਗੁਰੂ ਬਣਿਆ ਹੋਇਆ ਹੀ ਉਹ ਹੈ ਬਣਦਾ ਹੀ ਉਹ ਹੈ ਜਿਹਦੇ ਕੋ ਭਰਮ ਜਿਹਦਾ ਦੂਰ ਨਹੀਂ ਕਰ ਸਕਦਾ ਨਾ ਉਹਦਾ ਆਪਣਾ ਭਰਮ ਦੂਰ ਹੋਇਆ ਨਾ ਦੂਰਾ ਕਰ ਸਕਦਾ ਉਹ ਗੁਰੂ ਕਹੂਗਾ ਹੁਣ ਗੁਰੂ ਕਹਾਊਗਾ ਜਿਹੜਾ ਉਹਦੇ ਪਰ ਨਹੀਂ ਦੂਰ ਹੋ ਗੁਰੂ ਤੇ ਗੁਰੂ ਕੀ ਜਾਤੇ ਭਰਮ ਉਸ ਗਿਆਨ ਦੀ ਵੀ ਗੱਲ ਤੇ ਗੁਰੂ ਦੀ ਆਰਜ਼ੀ ਨਹੀਂ ਨਿਗਲਣਾ ਉਸ ਗਿਆਨ ਦੀ ਜਿਹੜੀ ਗਿਆਨ ਦੀ ਮਾਂ ਕੋਣ ਹੁੰਦੀ ਗਿਆਨ ਦੀ ਮਾਂ ਮਤ ਹੁੰਦੀ ਹੋਰ ਵੀ ਗੱਲ ਜਿਹੜਾ ਅਰਥ ਇਹ ਤੋਂ ਉੱਪਰ ਕਰਨਾ ਹੋਵੇ ਤੁਸੀਂ ਬਿਲਕੁਲ ਨਿਰਾਕਾਰ ਅਰਥ ਕਰਨਾ ਹੋਵੇ ਆਦਮੀ ਤੇ ਨਾ ਰੱਖਣਾ ਹੋਵੇ ਜਿਹੜਾ ਗਿਆਨ ਹੈ ਮਤ ਵਿੱਚ ਗਿਆਨ ਹੁੰਦਾ ਹੋਰ ਮਤ ਦਾ ਗਿਆਨ ਹੈ ਸਾਡੇ ਕੋਲ ਮਤਮਾਤਾ ਹੈ ਜੋ ਗਿਆਨ ਹੈ ਗੁਰਬਾਣੀ ਦਾ ਗੁਰਮਤ ਦਾ ਗਿਆਨ ਹੈ ਮਤਮਾਤਾ ਇਹਦੇ ਗਿਆਨ ਪਾਣਾ ਗੁਰ ਗਿਆਨ ਪਦਾਰਥ ਨਾਮ ਹੈ ਨਾਮ ਪਦਾਰਥ ਹੈ ਵਿੱਚ ਜਿਹੜਾ ਗੁਰੂ ਅਸੀਂ ਕਹਿੰਦੇ ਆ ਮਾਈ ਗੁੰਡੋ ਤੇ ਗੁਰੂ ਪਿਓ ਗਿਆਨ ਦੀ ਮਾਂ ਦਾ ਸਿਰ ਮੁੰਡੋ ਉਸ ਮਤ ਨੂੰ ਦੀ ਕਮੀ ਦੱਸੋ ਉਸ ਮਤ ਦਾ ਜਿਹੜਾ ਫਰਾਡ ਹੈ ਉਹਨੂੰ ਲੰਗਾ ਕਰ ਦੋ ਉਸ ਮਤ ਦੀਆਂ ਕਮੀਆਂ ਨੂੰ ਲੰਗੇ ਕਰ ਦੋ ਉਸ ਮਤ ਦੀ ਬੇਇੱਜ਼ਤੀ ਕਰੋ ਜਿਹੜੀ ਮਤ ਭਰਮ ਦੀ ਦੂਰ ਮਨ ਦਾ ਹੀ ਸਿਰ ਬੁਨਿਆ ਕਬੀਰ ਨੇ ਜਦ ਕਹਿੰਦਾ ਫੁੱਟੇ 6000 ਜਿਹਨੂੰ ਕਹਿੰਦੇ ਬ੍ਰਾਹਮਣ ਮਤ ਨੂੰ ਕਹਿੰਦੇ ਜਦ ਦੇਖਾ ਬੇੜਾ ਜਰਜਰਾ ਤਾਂ ਉੱਤਰ ਪੜਿਓ ਫਰਕ ਨੂੰ ਮਤ ਤੋਂ ਮਤ ਦਾ ਹੀ ਪਰਦਾ ਫਾਸ਼ ਕਰ ਰਿਹਾ ਉਸ ਮਤ ਦੇ ਪਰਦੇ ਫਾਸ਼ ਕਰੋ ਕਿਸੇ ਆਦਮੀ ਦੇ ਖਿਲਾਫ ਨਹੀਂ ਬੋਲਿਆ ਹੋਇਆ ਕਬੀਰ ਨੇ ਜਿਹਨੇ ਮਾਲਾ ਫੜਾਈ ਉਹਦੇ ਖਿਲਾਫ ਨਹੀਂ ਬੋਲਿਆ ਉਹ ਕਹਿੰਦਾ ਉਹਦਾ ਵੀ ਕਸੂਰ ਉਹਦਾ ਵਿਚਾਰਾ ਮੇਰੇ ਮੁਹੱਬਤ ਹੈ ਸੀ ਕਬੀਰ ਰਾਮਾਨੰਦ ਦੇ ਖਿਲਾਫ ਨਹੀਂ ਬੋਲਿਆ ਕਿਉਂ ਨਹੀਂ ਬੋਲਿਆ ਉਹ ਸਮਝਦਾ ਇਸ ਗੱਲ ਨੂੰ ਕਿ ਰਾਮਾਨੰਦ ਮੇਰੇ ਵਰਗਾ ਸੀ ਮੈਂ ਫਸਿਆ ਨਾ ਜਰੂਰ ਵੀ ਫਸਿਆ ਦੂਰੋਂ ਵਿਚਾਰਦਾ ਰਹਾ ਦੂਰ ਤਾਂ ਵਿਚਾਰਦਾ ਰਹਦਾ ਵਿਚਾਰਦਾ ਤੇ ਉਹਨਾਂ ਅਟੈਕ ਕੀਤਾ ਰਾਮਾਨੰਦ ਤੇ ਅਟੈਕ ਨਹੀਂ ਕੀਤਾ ਉਹ ਸਾਰਿਆਂ ਨੂੰ ਕਹਿਤਾ ਸਮਝਿਆ ਨੂੰ ਜਿਹੜੇ ਇਹਨੂੰ ਰੋਕਦੇ ਹੋਣ ਨੇ ਵੀ ਛੱਡਣਾ ਮਤ ਉਹ ਉਦੋਂ ਗਿਆ ਉਹ ਭਗਤ ਨੂੰ ਕੀ ਜੇ ਵਾਲਾ ਆਪਣੀ ਵੀ ਭਾਈ ਫੜੋ ਵਾਲਾ ਮੈਂ ਛੱਡ ਦਿੱਤਾ ਪਰ ਰਾਮਾਨੰਦ ਦੇ ਟਰੈਕਟਰ ਨੇ ਅਟੈਕ ਨਹੀਂ ਕੀਤਾ ਹੋਇਆ ਰਾਮਾਨੰਦ ਨੇ ਤਾਂ ਸੁਣੀ ਦੀ ਸਭ ਗੱਲ ਮੰਨਦੀ ਆਈ ਸੀ ਸੁਣੀ ਜਦ ਆਇਆ ਹੈ ਤੋਂ ਮਗਰ ਤੋਂ ਰਾਮਾਨੰਦ ਦੱਸੀ ਵੀ ਅਸਲੀ ਗੱਲ ਆਇਆ ਰਾਮਾਨੰਦ ਦੇ ਸ਼ਬਦ ਰਾਮਾਨੰਦ ਨੇ ਉਹ ਗੱਲ ਮੰਨ ਲਈ ਵੀਰ ਵਾਲੀ ਵਿਚਾਰਧਾਰਾ ਉਹਨੇ ਆਪ ਛੱਡਤਾ ਅੰਦਰ ਜਾਣਾ ਆਪ ਪੱਥਰ ਪੂਜਾ ਛੱਡਦੀ ਰਾਮਾਨੰਦ ਰਾਮਾਨੰਦ ਦੇ ਖਿਲਾਫ ਨਹੀਂ ਹੈ ਕਬੀਰ ਉਸ ਮਤ ਦੇ ਖਿਲਾਫ ਹੈ ਮੁੰਡੋ ਤੇ ਗੁਰੂ ਕੀ ਦਾ ਮਤਲਬ ਤੇ ਉਸ ਗਿਆਨ ਦੀ ਗੱਲ ਗਿਆਨ ਜਿਹੜੀ ਮਤ ਦੇ ਰਹੀ ਹੈ ਉਸ ਮਤ ਦੀਆਂ ਸਾਰੀਆਂ ਤਰੁੱਟੀਆਂ ਜਿਹੜੀਆਂ ਕਮੀਆਂ ਨੇ ਉਹਨੂੰ ਉਜਾਗਰ ਕਰੋ ਸੰਸਾਰ ਕਿਸੇ ਵਿਅਕਤੀ ਦੀ ਗੱਲ ਨਹੀਂ ਹੁੰਦੀ ਉਜਾਗਰ ਕਰਨੀ ਮਤ ਨੂੰ ਤੁਸੀਂ ਉਜਾਗਰ ਕਰਨਾ ਮਤ ਵਾਲੇ ਸਾਰੇ ਹੀ ਆ ਗਏ ਜਿੰਨੇ ਮਤ ਦੇ ਪ੍ਰਚਾਰਕ ਨੇ ਜਾਂ ਮਤ ਤੁਸੀਂ ਖੰਡਨ ਕਰਤੀ ਹੋ ਸਾਰੇ ਹੀ ਆ ਗਏ ਵਿੱਚ ਇੱਕ ਆਦਮੀ ਨੂੰ ਖੰਡਨ ਕਰੇ ਤੇ ਕੀ ਬਣੂਗਾ ਯਾਰਾਂ ਲੱਖਾਂ ਨੇ ਉਸ ਮਤ ਨਾਲ ਜੁੜੇ ਸਿਰਫ ਤੁਸੀਂ ਉਹ ਵਿਚਾਰਧਾਰਾ ਨੂੰ ਨੰਬਰ ਕਰਦੇ ਵਿੱਚ ਕੁਝ ਨਹੀਂ ਰੱਖਿਆ ਅੰਧ ਕੂਪ ਤੇ ਤੇ ਕਢੋ ਜੇ ਹੋਵੇ ਸੋ ਪ੍ਰਸੰਨ ਹਾਂ ਉਸ ਨੂੰ ਅੰਧਕੂਪ ਤੋਂ ਅੰਧਕੂਪ ਕੀ ਹੈ ਭਰਮ ਜਾ ਭਰਮ ਦਾ ਭਰਮ ਜੋ ਨੂੰ ਕੱਢ ਲਿਆ ਜਾਂਦਾ ਹੈ ਤੇ ਕੱਢੋ ਜੇ ਹੋਵੋ ਸੋ ਪ੍ਰਸੰਨ ਜਿਹਦੇ ਤੇ ਪਰਮੇਸ਼ਰ ਪ੍ਰਸੰਨ ਹੋਵੇ ਉਹ ਮਤਲਬ ਹੈ ਮੇਰੀ ਮਤ ਥੋੜੀ ਰਾਮ ਕਹਿ ਕੇ ਉਹ ਕਹਿੰਦਾ ਵੀ ਮੇਰੀ ਮਦਦ ਕਰ ਪਰਮੇਸ਼ਰ ਨੂੰ ਕਿ ਮੈਨੂੰ ਸਮਝ ਆਵੇ ਮੈਨੂੰ ਬੁੱਧ ਦੇ ਸੁਬੁੱਧ ਦੇ ਕਰੋ ਸੁਬਤ ਪ੍ਰਗਾਦ ਦਸ ਪਾਸ਼ਾ ਵੀ ਕਹਿੰਦੇ ਰਸੂ ਨੂੰ ਚਰਿੱਤਰ ਵਿਚਿੱਤਰ ਤੋਏ ਕਰੋ ਸੁਬਤ ਜਾ ਕੇ ਹਾਥ ਸਮਰੱਥ ਤੇ ਸੁਬਦ ਜਿਹੜੀ ਮੰਗਣੀ ਹੈ ਇਹ ਅਰਦਾਸ ਹੈ ਸੁਬਦ ਦਾ ਰਾਜ ਸੁਬਦ ਦਾ ਪ੍ਰਗਾਸ ਇਹ ਜਿਹੜੀ ਹੈ ਪਰਮਪਰਾ ਦਸਮ ਬਾਸ਼ਾ ਨੇ ਕਹੇ ਵੀ ਇਹੀ ਹੁੰਦਾ ਜਿਵੇਂ ਬੜਾ ਸਬਦ ਮੰਗੋ ਸਬਦ ਨਾਲੇ ਸਮਝ ਆਉਣੀ ਬੁੱਧ ਬਦਲਦੀ ਹੈ ਸਬਦ ਵੱਡੀ ਸਬਦ ਵਿੱਚ ਸਭ ਕੁਝ ਆ ਗਿਆ ਸਬਦ ਵਿੱਚ ਸਭ ਕੁਝ ਆ ਗਿਆ ਜਾ ਕੇ ਹਾਥ ਸਮਰੱਥ ਤੇ ਕਾਰਨ ਕਰਨੇ ਯੋਗ ਨਾਨਕ ਤਹਿ ਉਸਤਤੀ ਕਰੋ ਵਾਹੋ ਕੀਓ ਸੰਜੋਗ ਜਾ ਕੇ ਹਾਥ ਜਾ ਕੇ ਹਾਥ ਸਮਰੱਥ ਤੇ ਸਮਰੱਥ ਤੇ ਕਾਰਨ ਕਰਨਾ ਜੋ ਕਰਨਾ ਜੋ ਨਾਨਕ ਤੇ ਉਸਤੀ ਕਰੋ ਵਾਹੂ ਵਾਹੂ ਕੀਓ ਸੰਜੋਗ ਜਿਹੜਾ ਸਮਰੱਥ ਹੈ ਜਿਹਦੇ ਹੱਥ ਵਿੱਚ ਹੈ ਸਭ ਕੁਝ ਕਰਨ ਕਾਰਨ ਜੋਗ ਹੈ ਇਹ ਉਸਤੀ ਕਰਨੀ ਹੁੰਦੀ ਕਰ ਮਤਲਬ ਹੈ ਕਿ ਪਰਮੇਸ਼ਰ ਦੀ ਉਸਤੀ ਕਰੋ ਵਾਹੂ ਕੀਓ ਸੰਜੋਗ ਜਿਹਦੇ ਸਾਰਾ ਕੁਝ ਕੰਟਰੋਲ ਚ ਹੈ ਸਾਰੀ ਸ੍ਰਿਸ਼ਟੀ ਇਹਦੇ ਕੰਟਰੋਲ ਚਲਦੀ ਹੈ ਨਾ ਕਾਰਨ ਕਾਰਨ ਸਮਰੱਥਾ ਜੀ ਨੇ ਸੂਰਜ ਜੀ ਦੇ ਹੁਕਮ ਚੱਲਦਾ ਜਿਹਨੇ ਸੂਰਜ ਬਣਾਇਆ ਇਹ ਨਹੀਂ ਹੈ ਕਿ ਖਰੀਦ ਕੇ ਲਿਆ ਸੂਰਜ ਉਹ ਬੜਿਆ ਬਣਾਇਆ ਚੰਦਰਮਾ ਕਿਤੇ ਹੋਰ ਸ਼ਕਤੀ ਚ ਬਣਾਇਆ ਉਹਨੇ ਸਭ ਕੁਝ ਆਪੇ ਕੀਤਾ ਉਹ ਸਮਰੱਥ ਹੈ ਇੱਕ ਤਾਂ ਹੁੰਦਾ ਨਾ ਪੈਸੇ ਵਾਲਾ ਹੁੰਦਾ ਉਹ ਚੀਜ਼ਾਂ ਬਾਜ਼ਾਰ ਚ ਲਿਆ ਕੇ ਰੱਖ ਦਿੰਦਾ ਇੱਕ ਆਪੇ ਕਰਦਾ ਸਭ ਕੁਝ ਸਭ ਕੁਝ ਉਹਨੇ ਆਪੇ ਬਣਾਇਆ ਨਾਨਕ ਤੇ ਉਸਤੀ ਕਰੋ ਇਸ ਕਰਕੇ ਉਹਦੀ ਉਸਤੀ ਤਾਂ ਕਰਦੇ ਆ ਅਸੀਂ ਉਹਦੀ ਉਸਤੀ ਕਰਨੀ ਚਾਹੀਦੀ ਹੈ ਜੇ ਸੂਰਜ ਕਿਦੋਂ ਬਣਵਾ ਕੇ ਲਿਆਉਂਦਾ ਫਿਰ ਅਸੀਂ ਉਹਦੀ ਉਸਤੀ ਕਰਦੇ ਇਹ ਤਾਂ ਸੂਰਜ ਨੇ ਕਿਹੜਾ ਬਣਾਇਆ ਹੈ ਫਲਾਣੇ ਦੇ ਬਣਵਾਏ ਹਵਾ ਕਿਹੜਾ ਇਹਨੇ ਬਣਾਈ ਹੈ ਫਲਾਣੇ ਦੇ ਬਣਵਾਈ ਹੈ ਹੁਣ ਉਹਨਾਂ ਨੇ ਪੌਣ ਦੇਵਤਾ ਬਣਾਇਆ ਹੈ ਅੱਡ ਸੂਰਜ ਦੇਵਤਾ ਬਣਾਇਆ ਹੈ ਅੱਡ ਗੁਰਬਾਣੀ ਉਹਦੇ ਸੌਦਾ ਫਿਰਦੀ ਗੁਰਬਾਣੀ ਨਹੀਂ ਮੰਨਦੀ ਵਾਹੂ ਉਹ ਸੰਜੋਗ ਗੁਰਬਾਣੀ ਨੂੰ ਆਇਆ ਮੰਨਦੀ ਹੈ ਦੇਵਤਾ ਨਹੀਂ ਦੇਵਤਾ ਚੇਤਨ ਹੁੰਦਾ ਦੇਵਤਾ ਕੋ ਦੇਣ ਵਾਲਾ ਹੁੰਦਾ ਪਵਨ ਦੇਵਤਾ ਨਹੀਂ ਹੁੰਦਾ ਮਾਇਆ ਦੇਵਤਾ ਕਿ ਮਾਇਆ ਕੀ ਦੇ ਸਕਦੀ ਹੈ ਮਾਇਆ ਆਦਮੀ ਨੂੰ ਕੀ ਦੇ ਸਕਦੀ ਹੈ ਮਾਇਆ ਆਦਮੀ ਨੂੰ ਨੁਕਸਾਨ ਕਰ ਸਕਦੀ ਮਾਇਆ ਨੇ ਤਾਂ ਇੱਕ ਆਡੀ ਪਰਵਲ ਮਾਇਆ ਮਾਇਆ ਦਾ ਰਿਕਰ ਬਰੋਂ ਕਰਦੀ ਹੈ ਜੋ ਬਹਾਉ ਹੈ ਪਾਣੀ ਦਾ ਜਦ ਅਸੀਂ ਤੈਰ ਕੇ ਪਾਰ ਕਰਦੇ ਹਾਂ ਬਹੁਤ ਸਾਨੂੰ ਪਰੇ ਲੈ ਕੇ ਜਾਂਦਾ ਸਿੱਧਾ ਨਹੀਂ ਜਾਣ ਦਿੰਦਾ ਟਾਰਗੇਟ ਕਰਦੇ ਮਾਇਆ ਤਾਂ ਸਾਨੂੰ ਸਾਈਡ ਨੂੰ ਲੈ ਕੇ ਜਾਂਦੀ ਹੈ ਜੋ ਹੁੰਦੀ ਹੈ ਇਹ ਤਾਂ ਡਿੱਕਾ ਮੂਰੇ ਮਾਇਆ ਮਾਇਆ ਸਾਨੂੰ ਦੇਵਤਾ ਦੇਵਤਾ ਤਾਂ ਨੇ ਜਿਹੜਾ ਮਦਦ ਹੋਵੇ ਤੁਹਾਨੂੰ ਜੇ ਕੋ ਦਿੰਦੀ ਵੀ ਹੈ ਮਾਇਆ ਸਰੀਰ ਤੱਕ ਹੀ ਸੀਮਤ ਹੈ ਆਤਮਾ ਨੂੰ ਵੀ ਦਿੰਦੀ ਹੈ ਆਤਮਾ ਨੂੰ ਵੀ ਦਿੰਦੀ ਹੈ ਕੁਝ ਨਹੀਂ ਜੜ ਚੀਜ਼ ਹੈ ਜੜ ਚੀਜ਼ ਦੇ ਸਾਰੀ ਜਿਨ੍ਹਾਂ ਦੇ ਜੜ ਦੇਵਤੇ ਨੇ ਉਹਨਾਂ ਦੀ ਬੁੱਧੀ ਵੀ ਜੜ ਉਹਨਾਂ ਦਾ ਗਿਆਨ ਵੀ ਜੜ ਆਪ ਵੀ ਪੱਥਰ ਨੇ ਪੱਥਰ ਕੀ ਹੁੰਦਾ ਜੜ ਹੁੰਦਾ ਪਸ਼ੂ ਪ੍ਰੇਤ ਪੱਥਰ ਸੁਗਦ ਜੜ ਦੀ ਜੜ ਸੁਗਦ ਵੀ ਜੜ ਪਸ਼ੂ ਵੀ ਜੜ ਪਸ਼ੂ ਦੀ ਬੁੱਧੀ ਜੜ ਹੁੰਦੀ ਹੈ ਇਹਨਾਂ ਨੇ ਦੇਵਤੇ ਬੰਦ ਕੇ ਕਰਤਾ ਪੁਰਖ ਤਾ ਕ੍ਰੀਏਟਰ ਛੱਡਤਾ ਕ੍ਰੀਏਟ ਜੋ ਰਚਨਾ ਹੈ ਕ੍ਰੀਏਸ਼ਨ ਹੈ ਉਹਦੇ ਪੁਜਾਰੀ ਬਣ ਗਏ ਕ੍ਰੀਏਟਰ ਛੱਡਤਾ ਕ੍ਰੀਏਟਰ ਛੱਡ ਕੇ ਕ੍ਰੀਏਸ਼ਨ ਨਾਲ ਜੁੜ ਗਏ ਜੋ ਉਹਦੀ ਰਚਨਾ ਉਹਦੇ ਨਾਲ ਜੁੜ ਗਏ ਨਾ ਹੋਈ ਮਰ ਜਾਵੇ ਪਾਣੀ ਨਾਲ ਮਰ ਜਾਵੇ ਕਿਆ ਮਨ ਮਰ ਜਾਂਦਾ ਪਾਣੀ ਬਿਨਾ ਆਤਮਾ ਦੀ ਮਰਦੀ ਨਹੀਂ ਆਤਮਾ ਦੀ ਖਰਾਸ ਪਾਣੀ ਹੈ ਹੀ ਨਹੀਂ ਆਤਮਾ ਦੀ ਪਿਆਸ ਪਾਣੀ ਨਾਲ ਜਾਂਦੀ ਹੈ ਜੜ ਬੁੱਧੀ ਵਾਲਿਆਂ ਦੀ ਗੱਲਾਂ ਨੇ ਜੜ ਚੇਤਨ ਬੁੱਧੀ ਨਹੀਂ ਫਰਕ ਉਹ ਦੇਵਤਾ ਮੰਦਰ ਕਿਉਂ ਮੰਦਰ ਦੇਵਤਾ ਬਸ ਚੁੱਪ ਰਹੋ ਜੇ ਨਹੀਂ ਵੀ ਸਵਾਲ ਕਰ ਲੋ ਵਿਚੋ ਗੱਲੇ ਨਹੀਂ ਹੋਣਾ ਕਿੰਨੀ ਥੋੜੀ ਬੁੱਧੀ ਵਾਲੇ ਨੇ ਜਿਹੜੇ ਪ੍ਰਚਾਰ ਕਰਦੇ ਬੈਠੇ ਜਿਹੜੇ ਧਰਮ ਚੱਲੇ ਨੇ ਜਿਹੜੇ ਆਪਣੇ ਆਪ ਨੂੰ ਬੜੇ ਬੜੇ ਸੰਤ ਕਹਿੰਦੇ ਨੇ ਕਿੰਨੀ ਬੁੱਧੀ ਹੋਣਾ ਜਿਨ੍ਹਾਂ ਨੇ ਦੇਵਤਾ ਮੰਨਿਆ ਜਿਨ੍ਹਾਂ ਨੇ ਜੱਗ ਕਰਾਏ ਜਿਹੜੇ ਰਿਸ਼ੀ ਬੁੱਧੀ ਸੀ ਐਨੀ ਬੁੱਧੀ ਜੋਗੇ ਸੀ ਸਮਝ ਗਏ ਤੁਸੀਂ ਐਵੇਂ ਨਹੀਂ ਕਹਤਾ ਕਬੀਰ ਨੂੰ ਮੰਦੀ ਕੀ ਬੈਠੇ ਨੇ ਦੇਖੋ ਤਾਂ ਸਹੀ ਹਵਾ ਦਾ ਹੁਣ ਤੁਹਾਡੇ ਕਾਬੂ ਜਾ ਹਵਾ ਸੂਰਜ ਦੇਵਤਾ ਆ ਪੱਖਾ ਚਲਾ ਲਓ ਜਾਂ ਨਾ ਚਲਾ ਲਓ ਜਿੰਨਾ ਮਰਜੀ ਤੇਜ਼ ਘੁਮਾ ਲਓ ਹੌਲੀ ਘੁਮਾ ਲਓ ਤੁਸੀਂ ਵੀ ਨਹੀਂ ਘੁਮਾਉਣਾ ਤੁਸੀਂ ਸਾਧਨੇ ਐ ਜਾ ਬਣਾ ਲਿਆ ਆਪਣਾ ਹੱਥ ਵੀ ਨਹੀਂ ਪੱਖਾ ਵੀ ਹੱਥਾਂ ਨਾਲ ਫੇਰਨਾ ਤੁਸੀਂ ਕੋ ਮਸ਼ੀਨ ਹੈ ਬਣਾਤੀ ਉਹਨੂੰ ਤੇਜ਼ ਘੁਮਾਉਣ ਵਾਲੀ ਹਵਾ ਨੂੰ ਉਹਨਾਂ ਦਾ ਤੁਹਾਡੇ ਪਾਸ ਜੋਗੀ ਦੇਵਤਾ ਕਾਹਦਾ ਰਹਿ ਗਿਆ ਜਿਹਨੂੰ ਅਸੀਂ ਤੇਜ਼ ਘੁਮਾਈਏ ਜਾਂ ਹੌਲੀ ਘੁਮਾਈਏ ਦੇਵਤਾ ਉਹ ਰਹਿ ਗਈ ਦੇਵਤੇ ਅਸੀਂ ਹੋ ਗਏ ਉਹਨੂੰ ਅਸੀਂ ਗਤੀ ਦੇ ਰਹੇ ਹਾਂ ਹਵਾ ਨੂੰ ਘੱਟ ਦੇ ਦਈਏ ਵੱਧ ਦੇ ਦਈਏ ਸਾਡੇ ਹੁਕਮ ਨਾਲ ਗਤੀ ਹੁੰਦੀ ਹੈ ਗਤੀ ਅਸੀਂ ਵੀ ਦਿੰਦੇ ਦੇ ਰਹੇ ਇੱਛਾ ਨਾਲ ਗਤੀ ਹੁੰਦੀ ਫਿਰ ਦੇਵਤਾ ਕਹਿੰਦੇ ਕਿਹੜਾ ਧਰਮ ਦਾ ਧਰਮ ਸੀ ਕਿਹੜੇ ਧਰਮ ਦੇ ਧਰਮ ਨੇ ਇਹਦੇ ਕੀ ਹੋਣਾ ਸੀ ਇਹਦੇ ਉਹੀ ਹੋ ਰਿਹਾ ਇਹਦਾ ਧਰਮ ਬਣਾ ਹੋ ਗਿਆ ਕੋਈ ਮੁਗਲ ਨਾ ਹੋਆ ਅੱਲਾਹ ਅੱਲਾਹ ਕੀ ਬਣਾ ਪਰਚਾ ਕਿਸੇ ਮੁਗਲ ਤੇ ਧਰਮ ਦਾ ਅਸਰ ਹੋਇਆ ਇਹ ਮਸਲਾ ਜੇ ਕਿਸੇ ਮੁਗਲ ਤੇ ਅਸਰ ਹੋਇਆ ਹੋਵੇ ਮਤ ਤਾਂ ਗੁਰਮਤ ਦਾ ਅਸਰ ਹੋਇਆ ਇਹ ਅੰਨਾ ਕਰਨ ਵਾਲੀ ਮਾਤਾ ਹੈ ਅੰਨਾ ਨਹੀਂ ਹੋਇਆ ਉਹ ਖਾਣੇ ਸੀਗੇ ਕੋਈ ਹਿੰਦੂ ਨਹੀਂ ਬਣਾ ਸਕੇ ਮੁਗਲ ਕੋਈ ਉਹ ਖਾਣਾ ਨਾ ਕਿਵੇਂ ਹੋਈਗਾ ਖਾਣਾ ਦੋ ਖਾਣੇ ਨੂੰ ਦੇਖ ਕੇ ਦੂਈ ਤਾਂ ਕਹਿੰਦਾ ਮੇਰੀ ਦੂਈ ਹੋ ਜਾ ਮੇਰੇ ਦੋਏ ਹੋ ਜਾਣ ਯਾ ਦੂਈ ਵੀ ਆਖੋ ਜਾ ਮੇਰੀ ਠੀਕ ਹੈ ਦੋ ਖਾਣੇ ਤੋਂ ਤਾਂ ਪ੍ਰਭਾਵਿਤ ਖਾਣਾ ਹੋ ਸਕਦਾ ਅੰਨੇ ਤੋਂ ਖਾਣਾ ਨੂੰ ਪ੍ਰਭਾਵਿਤ ਹੋਊ ਅੰਨੇ ਤੋਂ ਪ੍ਰਾਣਾ ਪ੍ਰਭਾਵ ਨਹੀਂ ਹੋਇਆ ਨਾਲ ਕਹੇ ਉਸਤਤੀ ਕਰੋ ਵਾਹੂ ਕੀਓ ਸੰਜੋਗ ਨਾਨਕ ਕਹਿੰਦਾ ਉਹਦੀ ਉਸਤਤੀ ਕਰੋ ਜਿਹਨੇ ਸੰਜੋਗ ਬਣਾਇਆ ਹੈ ਸੰਜੋਗ ਕਿਹਨੇ ਬਣਾਇਆ ਕਿਹੜੇ ਟਾਈਮ ਜਨਮ ਦਿੱਤਾ ਕਿ ਜਦੋਂ ਉਹਨੇ ਵੀ ਪਾਉਣਾ ਸੀ ਪਹਿਲਾਂ ਹੀ ਲਿਖ ਕੇ ਸੰਜੋਗ ਆਇਆ ਹੋਇਆ ਵੀ ਬਣਾਣੇ ਟਾਈਮ ਜਨਮ ਦਊਂਗਾ ਨੂੰ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਤਾਂ ਜਨਮ ਤੋਂ ਪਹਿਲੇ ਹੀ ਸੰਜੋਗ ਹੋ ਗਿਆ ਸੀ ਇਹ ਠੀਕ ਹੈ ਸਾਨੂੰ ਨਹੀਂ ਪਤਾ ਸੀ ਖਾਣ ਵਾਲੇ ਕੌਣ ਆਉਣਗੇ ਅਸੀਂ ਤਾਂ ਲੰਗਰ ਤਿਆਰ ਕਰ ਲਿਆ ਇਹ ਤਾਂ ਉਹਨੂੰ ਪਤਾ ਜਾਂ ਲਾਣੇ ਤਾਂ ਖਾਣੇ ਅਸੀਂ ਲੰਗਰ ਦੇਖੋ ਜਿਵੇਂ ਲੱਗੀ ਹੋਈ ਹੈ ਕਿਨੇ ਕਿਨੇ ਆਏ ਪਾਣੀ ਪੀਣਾ ਆਪਾਂ ਨੂੰ ਪਤਾ ਹੁੰਦਾ ਹੈ ਲੋੜ ਵਾਲਾ ਫੁਰਨਾ ਫੁਰਨਾ ਕਿੱਥੋਂ ਆਇਆ ਫੁਰਨਾ ਉਹਦਾ ਕਬੀਲ ਲਾ ਲੋ ਭਾਈ ਕਿਹਨੇ ਆ ਕੇ ਪੀ ਲੈਣਾ ਕਿਹਨੇ ਨਹੀਂ ਪੀ ਲੈਣਾ ਕਿਸੇ ਨੂੰ ਪਤਾ ਇਸ ਸਾਰਾ ਸਿਸਟਮ ਦੇ ਪਿੱਛੇ ਕੌਣ ਹੈ ਸੰਯੋਗ ਬਣਾਉਣ ਵਾਲਾ ਕੋਈ ਹੋਰ ਹੈ ਤੇ ਉਸ ਦੀ ਤੇ ਨਾਨਕ ਨੂੰ ਕ੍ਰੈਡਿਟ ਮਿਲਣਾ ਹੈ ਕਿ ਨਾਨਕ ਮਗਰ ਭਗਤ ਦੀ ਜਗ੍ਹਾ ਸਭ ਤੋਂ ਪਹਿਲਾਂ ਹੋਣਾ ਹੈ ਇਹ ਪ੍ਰੋਗਰਾਮ 15 ਵਕਤ ਪਹਿਲਾਂ ਫੇਲ ਕਰਦੇ ਨੇ ਲੋਕਾਂ ਦੇ ਸਾਹਮਣੇ ਪਰਮੇਸ਼ਰ ਨੇ ਕੁਝ ਕੀਤਾ ਨਾ ਫਿਰ ਫੇਲ ਕਰ ਤੇ ਚੰਗਾ ਹੈ ਉਹਨੇ ਕਹਿੰਦੇ ਹੁਣ ਐ ਕਰੋ ਇਹ ਕਹਿੰਦੇ ਨੇ ਅਮਲੀ ਦੀ ਜਗ੍ਹਾ ਅੰਬ ਲੱਗਦਾ ਨਹੀਂ ਸਾਖਤਾਂ ਦੀ ਹਮਾਕਤ ਸੀ ਇਹ ਤੇ ਹਮਾਕਤ ਦੀ ਗੱਲ ਸੀ ਵੀ ਅੰਬ ਦੀ ਜਗ੍ਹਾ ਅੰਬ ਨਹੀਂ ਲੱਗਦਾ ਇਹ ਭਗਤ ਦੀ ਜਗ੍ਹਾ ਭਗਤ ਪੈਦਾ ਨਹੀਂ ਹੁੰਦਾ ਕਰਦੇ ਹੋ ਖਤਮ ਤੇ ਉਹਦੇ ਜੇ ਨਾਨਕ ਪੈਦਾ ਕੀਤਾ ਲੈਣਾ ਵੀ ਤਾਂ ਉਹਨੇ ਪੈਦਾ ਕੀਤਾ ਲੈਣਾ ਹੀ ਨਹੀਂ ਕੀਤਾ ਨਾਨਕ ਨੂੰ ਪਤਾ ਸੀ ਜੇ ਨਾਨਕ ਨੂੰ ਰਹਿਣੇ ਦਾ ਪਤਾ ਹੁੰਦਾ ਨਾਨਕ ਕਾਹਨੂੰ ਜਾਂਦਾ ਬਾਹਰ ਰਹਿਣੇ ਕੋਲੇ ਜਗ੍ਹਾ ਹੁੰਦਾ ਫਿਰ ਨਹੀਂ ਸਾਰੀ ਦੁਨੀਆ ਕੋ ਭੁਕੇ ਆ ਕੇ ਇਹਦਾ ਢੂੰਡ ਘਰ ਹੀ ਮੈਂ ਪਾਇਆ ਮੇਰ ਪਿਆ ਸਤਿਗੁਰੂ ਬੁਲਾਇਆ ਮੇਰ ਕਾਲ ਪਿਆ ਸਤਿਗੁਰੂ ਬੁਲਾਇਆ ਪਤਾ ਸੀ ਇੰਨੀ ਗੱਲ ਸੀ ਨਾਨਕ ਨੂੰ ਕਿ ਟੀਮ ਬਣਾਉਣੀ ਚਾਹੀਦੀ ਹੈ ਸ਼ਾਇਦ ਟੀਮ ਬਣ ਜੂਗੀ ਥੋੜਾ ਦੇਰ ਹੋਇਆ ਸੀ ਭਗਤਾਂ ਨੂੰ ਕੋਈ ਨਾ ਕੋਈ ਹੋਊਗਾ ਬੰਦੇ ਉਹਨਾਂ ਨੂੰ ਮੰਨਣ ਵਾਲੇ ਨਹੀਂ ਬਣ ਸਕਦੀ ਟੀਮ ਉਹ ਨਹੀਂ ਬਣੀ ਜਿਹੀ ਉਹ ਚਾਹੁੰਦੇ ਸੀ ਉਹਨਾਂ ਨੇੜੇ ਨਹੀਂ ਸੀ ਕੋਈ ਕਿ ਜਾਗ ਪੈਂਦਾ ਹਾਂ ਫਿਰ ਵੀ ਕੋਈ ਜਾਗ ਲੱਗਿਆ ਜਿਹੜੇ ਬੰਦੇ ਸੀ ਭਗਤਾਂ ਦੇ ਕੁਝ ਉਹ ਫੇਰ ਲਾਈਨ ਤੇ ਲਿਆਂਦੇ ਹੀ ਸਮਝਦੀ ਹੈ ਹੁਣ ਤੇ ਫਿਰ ਹੁਣ ਫਿਰ ਵੀ ਰਹਿ ਸੰਪਰਕ ਰਿਹਾ ਗੁਰੂ ਘਰ ਕਰਨਾ ਹੁਣ ਤੇ ਤਾਂ ਸਮਝਦੀ ਹੈ ਥੋੜੀ ਥੋੜੀ ਪਰ ਆ ਫੇਰ ਹੁਣ ਅਰਥਾਂ ਜਨ ਅਰਥ ਫਿਰ ਵੜਤੇ ਲੈ ਕੇ 250 ਸਾਲ ਤੋਂ ਤਕਰੀਬਨ ਢਾਈ ਪੌਣੇ 300 ਸਾਲ ਤੋਂ ਫਿਰ ਅਰਥ ਵੜਤੇ ਲੈ ਕੇ ਉਸ ਬਾਅਦ ਅਰਥਾਂ ਦੇ ਨਾਲ ਫਿਰ ਕਰਦੇ ਉਹ ਤਾਂ ਉਹ ਤੋਂ ਬਾਅਦ ਫਿਰ ਕੀ ਹੋਇਆ ਰਿਸ਼ਤਾ ਕਿਵੇਂ ਹੋਇਆ ਕਿੱਥੇ ਰਿਸ਼ਤਾ ਲਾ ਕੇ ਭੇੜਿਆ ਕਿੱਥੋਂ ਆ ਕੇ ਗੱਲ ਸੁਣੀ ਤੀਜੇ ਪਾਸ਼ਾ ਇਹ ਸੰਜੋਗ ਕੌਣ ਕਰਦਾ ਰਿਹਾ ਕੌਣ ਕਰਦਾ ਰਿਹਾ ਬਾਹੂ ਕੀ ਉਹ ਸੰਜੋਗ ਹਾਂ ਇਹ ਸੰਜੋਗ ਕੌਣ ਕਰਦਾ ਰਿਹਾ ਘਰ ਦੇ ਰਿਸ਼ਤੇਦਾਰ ਆ ਘਰ ਦੇ ਉਹਨੂੰ ਪਤਾ ਨਹੀਂ ਵੀ ਨਾਲ ਕੋਈ ਸੀ ਇੱਥੇ ਐਨੇ ਏਰੀਏ ਨਹੀਂ ਪਤਾ ਲੱਗਿਆ ਵੀ ਨਾਨਕ ਕਿਉਂਕਿ ਵਿਚਾਰਤਾ ਹੈਗੀ ਹੈ ਗੁਰੂ ਅਮਰਦਾਸ ਦੀ ਉਮਰ ਕਿੰਨੀ ਹੈ ਨਾਨਕ ਦਾ ਕਾਫੀ ਉਮਰ ਹੋ ਗਈ ਨਾ ਜਾਣੇ ਦਾ ਪੀੜ ਥੋੜਾ ਹੀ ਹੁੰਦਾ ਦੂਜੇ ਬਾਸ਼ਾ ਇਹ ਪਤਾ ਲੱਗਿਆ ਆਪਣਾ ਨਹੀਂ ਕਰਦਾ ਪਤਾ ਲੱਗਿਆ ਗੁਰੂ ਅੰਗਦ ਦਾ ਨਹੀਂ ਪਤਾ ਲੱਗਿਆ ਕੀ ਗੱਲ ਸੰਪਰਕ ਹੀ ਹੋਇਆ ਇਹੀ ਹੈ ਸਾਡੇ ਕੋਲ ਬੀਬੀ ਤੋਂ ਸੁਣੀ ਗੱਲ ਫਿਰ ਉਹ ਸੰਜੋਗ ਕਿਵੇਂ ਹੋਇਆ ਉਹ ਵੀ ਹੋ ਗਿਆ ਫਿਰ ਕਿੱਥੇ ਗੁਰੂ ਅਮਰਦਾਸ ਦਾ ਕਿੱਥੇ ਚੂਨਾ ਮੰਡੀ ਲਾਹੌਰ ਪਿਤਾ ਸਰੂਵਾ ਸਰਾਤਾ ਕਿਉਂ ਸੰਜੋਗ ਕਰਨਾ ਸੀ ਨਾ ਨਾ ਪਤਾ ਚੜਾਈ ਕਰਦਾ ਨਾ ਉਹ ਜਿਉਂਦਾ ਫਿਰ ਉਸੇ ਪਿੰਡ ਦੇ ਕੌਣ ਇਹਦੇ ਪਿੱਛੇ ਕੀ ਕੰਮ ਕਰ ਰਹੀ ਹੈ ਇੱਧਰ ਹੀ ਜਾਂਦੀ ਹੈ ਗੱਲ ਇਹ ਵਾਹੂ ਕਿਉਂ ਸੁਣੋ ਪੰਜਵੇਂ ਪਾਸ਼ਾ ਬੋਲ ਰਹੇ ਨੇ ਸਜੋ ਕੌਣ ਕਰ ਰਿਹਾ ਹੈ ਮਰਿਆ ਮਰਿਆਦਾ ਲੋਕ ਕਹਿੰਦੇ ਉਹਨਾਂ ਨੂੰ ਬਹੁਤ ਜ਼ੁਲਮ ਹੋਇਆ ਨਿਆਣੇ ਨੇ ਛੋਟੇ ਛੋਟੇ ਕੀ ਕਰਨਗੇ ਪਰ ਫਲ ਕੀ ਮਿਲਿਆ ਫਲ ਕੀ ਮਿਲਿਆ ਲੋਕ ਕੀ ਜਾਣਨ ਕਿ ਜ਼ੁਲਮ ਹੋਇਆ ਕੀ ਹੋਇਆ ਬਾਪ ਮਰੇ ਤਾਂ ਜ਼ੁਲਮ ਹੋਇਆ ਕਿ ਰਹਿਮਤ ਹੋਈ ਹੈ ਚੌਥੇ ਬਾਦਸ਼ਾਹ ਤੋਂ ਗੁਰੂ ਬਣਨੇ ਨੇ ਗੱਦੀ ਮਿਲ ਰਹੀ ਹੈ ਕਿੱਡੀ ਵਸਾਂ ਨੂੰ ਪ੍ਰਾਪਤ ਹੋਣ ਉਹ ਕਹੇ ਆਪਣੇ ਜ਼ੁਲਮ ਕੀਤਾ ਤੇ ਦੁੱਖ ਦਾ ਫਿਰ ਦਾਰੂ ਬਣ ਗਿਆ ਇਹ ਸੰਸਾਰ ਦਾ ਦੁੱਖ ਦੀ ਦਾਰੂ ਉਹੀ ਬਣਿਆ ਸੰਸਾਰ ਨਹੀਂ ਸਮਝ ਸਕਦਾ ਗੱਲ ਨੂੰ ਸਾਨੂੰ ਜੋ ਗੱਲ ਗਲਤ ਲੱਗਦੀ ਹੁੰਦੀ ਹੈ ਉਹ ਗਲਤ ਹੁੰਦੀ ਨਹੀਂ ਇਸ ਕਰਕੇ ਪਹਾੜ ਨੂੰ ਬਿਠਾ ਕਰਕੇ ਬੰਨਣ ਦੀ ਗੱਲ ਤਾਂ ਉਹਦੇ ਪਿੱਛੇ ਕੀ ਹੈ ਸਾਨੂੰ ਕੀ ਪਤਾ ਕੀ ਹੈ ਅਸੀਂ ਤਾਂ ਤਾਜ਼ਾ ਦੇਖਦੇ ਹਾਂ ਵੀ ਤਾਜ਼ਾ ਹੁਣ ਕੀ ਹੈ ਸਾਡੀ ਦ੍ਰਿਸ਼ਟੀ ਨੇੜੇ ਦੀ ਹੈ ਉਹੀ ਗੱਲ ਪਿੱਛੇ ਜਾ ਕੇ ਕੀ ਬਣਦੀ ਹੈ ਉਸੇ ਖਾਨਦਾਨ ਵਿੱਚ ਸਾਰੇ ਗੁਰੂ ਹੋਏ ਸੋਢੀਆਂ ਸੋਢੀ ਸਾਰੇ ਗੁਰੂ ਉਸੇ ਖਾਨਦਾਨ ਜੋ ਹੋਏ ਨੇ ਇਹਨਾਂ ਦਾ ਬਚਪਨ ਜੀ ਬਾਪ ਵਿਛੋੜਦਾ ਵਿਛੋੜਦਾ ਹੀ ਕਹਾਂਗੇ ਮਰਦਾ ਤਾਂ ਹੀ ਨਹੀਂ ਕੋਈ ਬਾਪ ਤੋਂ ਬੇਵਾਰੇ ਵਿਛੋੜਦੇ ਜਿਹੜੇ ਉਹ ਖਾਨਦਾਨ ਦੇ ਸਾਰੇ ਗੁਰੂ ਬੋਲਦੇ ਜਿਹੜਾ ਕੀ ਸੀ ਉਹ ਪਰਮੇਸ਼ਰ ਦੀ ਰਹਿਮਤ ਆਉਣੀ ਸੀ ਉਹਦੇ ਤੇ ਗਰੋਪੀ ਹੋ ਲੋਕ ਦਾ ਗਰੋਪੀ ਕਹਿੰਦੇ ਨੇ ਗਰੋਪੀ ਹੋ ਗਈ ਅੱਜ ਵੀ ਗਰੋਪੀ ਕਹਿਣਗੇ ਜੋ ਇਹ ਜੀ ਗੱਲ ਹੋ ਜੇ ਇਸ ਕਰਕੇ ਸੰਸਾਰ ਦੀ ਦ੍ਰਿਸ਼ਟੀ ਬਸ ਇਹ ਜੀ ਹੁੰਦੀ ਹੈ ਪਾਣੇ ਦੇ ਵਿੱਚ ਕੀ ਹੈ ਇਹ ਕੌਣ ਜਾਣੇ ਇਸ ਕਰਕੇ ਸਾਨੂੰ ਕਿਹਾ ਪਾਣੇ ਨੂੰ ਮਿੱਠਾ ਬੋਲੋ ਤੁਹਾਨੂੰ ਕੁਝ ਨਹੀਂ ਪਤਾ ਲਾਹਾਂ ਕੀ ਹੋਣਾ ਹੈ ਅਸੀਂ ਤਾਂ ਉਹੀ ਦੇਖ ਕੇ ਚੱਲਦੇ ਆਪਣੀ ਮਤ ਨਾਲ ਮੇਰੀ ਮਤ ਥੋੜੀ ਨਾ ਥੋੜੀ ਥੋੜੀ ਮਤ ਨਾਲ ਥੋੜੀ ਆਪਣੇ ਹਿਸਾਬ ਨਾਲ ਦੇਖੂਗਾ ਪਾਣੇ ਦੇ ਪਿੱਛੇ ਕੀ ਪਿਆ ਉਹ ਕੀ ਕਰਨਾ ਸੀ ਉਹਨੇ ਤੁਸੀਂ ਕੀ ਸੋਚਦੇ ਸੀ ਇਹ ਅਸਲ ਸੰਯੋਗ ਦੀ ਹੈ